ਅਥ ਨਿਹ ਕਲੰਕੀ ਚਉ ਵਿਸੂ ਅਵਤਾਰ ਕਥਨੰ ਚਉ ਪਈ ਆਪ ਮੈਂ ਮਹਾ ਸੁਧ ਮਦ ਕਰ ਕਹਿ ਕਉ ਕਥਾ ਚਿਦ ਲਾਇ ਵਿਚਰ ਕਹਿ ਚਉ ਵਿਸੂ ਕਲ ਕੀ ਅਵਤਾਰਾ ਤਾ ਕਰ ਕਉ ਪ੍ਰਸੰਗ ਸੁਧਾਰਾ ਪਾਰਾ ਕ੍ਰਿਤ ਹੋ ਜਬ ਤਰਨੀ ਪਾਪ ਗ੍ਰਸਤ ਕਛੂ ਜਾਤ ਨਾ ਬਰਨੀ ਭਾਂਤ ਭਾਂਤ ਤਨ ਹੋਤ ਉਤਪਾਤਾ ਪੁੱਤਰਾ ਸੇ ਸੋਭਤ ਲੈ ਮਾਤਾ ਸੁਤਾ ਪਿਤਾ ਤਨ ਰਮਤ ਨਿਸੰਕਾ ਭਗਨੀ ਭਰਤ ਪ੍ਰਾਦ ਕਾ ਅੰਕਾ ਪ੍ਰਾਦ ਬਹਿਨ ਤਨ ਕਰਤ ਵਿਹਾਰਾ ਇਸਤਰੀ ਤਜੀ ਸਗਲ ਸੰਸਾਰਾ ਸ਼ੰਕਰ ਵਰਨ ਪਰਜਾ ਸਭ ਹੋਈ ਏਕ ਗਿਆਤ ਕੋ ਰਹਾ ਨਾ ਕੋਈ ਅਤ ਵਿਵਚਾਰ ਫਸੀ ਬਰਨਾਰੀ ਧਰਮ ਰੀਤ ਕੀ ਪ੍ਰੀਤ ਵਿਸਾਰੀ ਕਰ ਕਰ ਝੂਠ ਅਮਸਿਆ ਪਹੀ ਸਾਜ ਕਲਾ ਸਸ ਕੀ ਦੁਰ ਗਈ ਜਹਤਾ ਹੋਣ ਲਗੇ ਉਤਪਾਤਾ ਭੋਗਤ ਪੂਤ ਸੇਜ ਚੜ ਮਾਤਾ ਢੂਠ ਸਾਜ ਨ ਕਥੂ ਪਾਇਆ ਝੂਠੀ ਸੰਗ ਸਭੋ ਚਿਤ ਲਾਇਆ ਭਿਨ ਭਿਨ ਗ੍ਰਹਿ ਗ੍ਰਹਿ ਮਤ ਹੋਈ ਸਾਸਤਰ ਸਿਮਰਤ ਛੁਐ ਨਾ ਕੋਈ ਹਿੰਦਵ ਕੋਈ ਨਾ ਤੁਰਕਾ ਰਹਿ ਹੈ ਭਿੰਨ ਭਿੰਨ ਕਰ ਕਰ ਮਤ ਗਹਿ ਹੈ ਏਕ ਏਕ ਕੇ ਪੰਥ ਨਾ ਚਲ ਹੈ ਏਕ ਏਕ ਕੀ ਬਾਤ ਉਥਲ ਹੈ ਪਾਰਾ ਕ੍ਰਿਤ ਧਰਾ ਸਭ ਹੋਏ ਹੈ ਧਰਮ ਕਰਮ ਪਰ ਚਲੈ ਨਾ ਕੋਏ ਹੈ ਘਰ ਘਰ ਔਰ ਔਰ ਮਤ ਹੋਏ ਏਕ ਧਰਮ ਪਰ ਚਲੈ ਨਾ ਕੋਏ ਦੋਹਰਾ ਪਿੰਨ ਪਿੰਨ ਕਰ ਕਰ ਮਤੋ ਏਕ ਨਾ ਚਲ ਹੈ ਕੋਏ ਪਾਪ ਰਚਰ ਜਾਤਾ ਪਇਓ ਧਰਮ ਨਾ ਕਤ ਹੂੰ ਹੋਏ ਚਉਪਈ ਸ਼ੰਕਰ ਬਰਨ ਪ੍ਰਜਾ ਸਭ ਹੋਈ ਛਤਰੀ ਜਗਤ ਨਾ ਦੇਖਿਆ ਕੋਈ ਏਕ ਏਕ ਐਸੇ ਮਤ ਕਹਿ ਹੈ ਜਾਤੇ ਪ੍ਰਾਪਤ ਸੂਦਰਤਾ ਹਵੈ ਹੈ ਹਿੰਦੂ ਤੁਰਕ ਮਧੂ ਪਰ ਹਰ ਘਰ ਚਲ ਹੈ ਭਿੰਨ ਭਿੰਨ ਮਤ ਘਰ ਘਰ ਏਕ ਏਕ ਕੇ ਮੰਤਰ ਨਾ ਗਏ ਹੈ ਏਕ ਏਕ ਕੈ ਸੰਗ ਨਾ ਰਹਿ ਹੈ ਆਪ ਆਪਾਰ ਬ੍ਰਹਮ ਕਹੈ ਹੈ ਨੀਚ ਊਚ ਕਾ ਸੀਸ ਨਾ ਨੈ ਹੈ ਏਕ ਏਕ ਮਤ ਏਕ ਏਕ ਧਾਮਾ ਘਰ ਘਰ ਹੋਏ ਬੈਠੈ ਰਾਮਾ ਹੈ ਕੋਈ ਨ ਭੂਲ ਪੁਰਾਨਾ ਕੋ ਨ ਹੈ ਪਾਨ ਪੁਰਾਨਾ ਬੇਦ ਕਤੇਵ ਜਮਨ ਕਰ ਲੈ ਹੈ ਤਾ ਕਾ ਗੋਬ ਰਾਗਨ ਮੋਦੈ ਹੈ ਚਲੀ ਪਾਪ ਕੀ ਜਗਤ ਕਹਾਣੀ ਪਾਜਾ ਧਰਮ ਛਾੜ ਰਾਜਧਾਨੀ ਪਿੰਨ ਪਿੰਨ ਕਰ ਕਰ ਮਤ ਚਲਾ ਯਾ ਤੇ ਧਰਮ ਭਰਮ ਉੱਡ ਟਲਾ ਏਕ ਏਕ ਮਤ ਐ ਸੂਚ ਹੈ ਹੈ ਜਾਤੇ ਸਗਲ ਸੂਦਰ ਹੋਏ ਜੈ ਹੈ ਛਤਰੀ ਬ੍ਰਹਮਣ ਰਾਹ ਨਾ ਕੋਈ ਸੰਕਰ ਵਰਨ ਪ੍ਰਜਾ ਸਭ ਹੋਈ ਸੂਦਰ ਧਾਮ ਬਸ ਹੈ ਬ੍ਰਹਮਣੀ ਬਈ ਸਨਾਰ ਹੋਏ ਹੈ ਛਤਰਨੀ ਵਾਸਿਆ ਛਤਰ ਧਾਮ ਬੈਸਾਨੀ ਬ੍ਰਾਹਮਣ ਗ੍ਰਹਿ ਇਸਤਰੀ ਸੂਦਰਾਨੀ ਏਕ ਧਰਮ ਪਰ ਪ੍ਰਜਾ ਨਾ ਚਰ ਹੈ ਬੇਦ ਤੇਵ ਦੋ ਮਤ ਦਲ ਹੈ ਪਿੰਨ ਪਿੰਨ ਮਤ ਘਰ ਘਰ ਹੋਈ ਏਕ ਪੈਂਡ ਚਲ ਹੈ ਨਹੀਂ ਕੋਈ ਗੀਤਾ ਮਾਲਤੀ ਛੰਦ ਪਿੰਨ ਪਿੰਨ ਮਤੋ ਕਰੋ ਕਰ ਏਕ ਏਕ ਚਲਾਏ ਹੈ ਐਂਡ ਬੈਂਡ ਫਿਰੈ ਸਭੈ ਸਿਰ ਏਕ ਏਕ ਨਾ ਨਿਆਏ ਹੈ पुन और और नय नय मत मास मास उचाहेंगे देव पितरण पीर को नहीं भूल पूजन जाएंगे देव पीर पिसार कह परमेश्वर आप कहाएंगे नर पांत पांतन एक को जुरे एक एक उड़ाहेंगे एक मास दो मास लो अध मास लो चलाएंगे अंत बुबर पान जो मत आप ही मिट जाएंगे ਬੇਦ ਔਰ ਕਤੇਵ ਕੇ ਦੋ ਦੂਖ ਕੈ ਮਤ ਡਾਰ ਹੈ ਹਿਤ ਆਪਨੇ ਤੇ ਠੌਰ ਪੀਤਰ ਜੰਤਰ ਮੰਤਰ ਉਚਾਰ ਹੈ ਮੁਖ ਬੇਦ ਔਰ ਕਤੇਵ ਕੇ ਕੋਈ ਨਾਮ ਲੇਵ ਨਾ ਦੇਹਗੇ ਕਿਸੂ ਨਾ ਕੌਡੀ ਪੁੰਨ ਤੇ ਕਬੂ ਨਾ ਕਿਉ ਹੀ ਦੇਹਗੇ ਪਾਪ ਕਰਮ ਕਰੈ ਜਹਾਂ ਤਾਂ ਧਰਮ ਕਰਮ ਵਿਸਾਰ ਕੈ ਨਹੀਂ ਦਰਬ ਦੇਖਤ ਛੋੜ ਹੈ ਲੈ ਪੁੱਤਰ ਮਿੱਤਰ ਸੰਘਾਰ ਕੈ ਏਕ ਨੇਕ ਉਠਾਏ ਹੈ ਮਾਤੀ ਭਿੰਨ ਭਿੰਨ ਦਿਨੰਗ ਦਿਨਾ ਫੋਕ ਟੇ ਧਰਮੰ ਸਭੈ ਕਲ ਕੇਵਲੰ ਪ੍ਰਭਨੰ ਬਿਨਾ ਏਕ ਦਿਵਸ ਚਲੈ ਕੋ ਮਦ ਦੋਏ ਦਿਵਸ ਚਲਾਹੇਗੇ ਨਿਰਭਜੋਰ ਕਰੋਰ ਕਰੋਰ ਕੈ ਦਿਨ ਤੀਸਰੈ ਮਿਟ ਜਾਹੇਗੇ ਪੁਨ ਔਰ ਔਰ ਉਚਾਗੇ ਮਤਨੋ ਗਤੰ ਚਤੁਰਥ ਦਿਨੰ ਧਰਮ ਫੋਕਟਨੋ ਸਵੰਗੇ ਕੇਵਲੰ ਕਲਨੰ ਬਿਨੰ ਛੰਦ ਬੰਦ ਜਹਾਂ ਤਹਾਂ ਨਰ ਨਾਰ ਨਿਤ ਨਏ ਕਰਹਿ ਹੁਣ ਜੰਤਰ ਮੰਤਰ ਜਹਾਂ ਤਹਾਂ ਨਹੀਂ ਤੰਤਰ ਲਾਦ ਕਛੂ ਡਰਹਿ ਧਰਮ ਛਤਰ ਉਤਾਰ ਕੈ ਰਣ ਛੋਰ ਛਤਰੀ ਭਾਜ ਹੈ ਸੂਦਰ ਵੈਸ ਜਹਾਂ ਤਹਾਂ ਗਹਿ ਅਸਤਰ ਆਹਵ ਗਾਜ ਹੈ ਛਤਰੀਆਂ ਨੀ ਛੋਰ ਕੈ ਨਰ ਨਾਹ ਨੀਚਨ ਰਾਵ ਹੈ ਤਜ ਰਾਜ ਔਰ ਸਮਾਜ ਕੋ ਗ੍ਰਹਿ ਨੀਚ ਰਾਣੀ ਜਾਵ ਹੈ ਸੂਦਰ ਬ੍ਰਹਮ ਸੁਤਾ ਪੈ ਰਤ ਬ੍ਰਹਮ ਸੂਦਰੀ ਹੋਏਗੇ ਬੇਸਿਆ ਬਾਲ ਬਿਲੋਕ ਕੈ ਮੁਨ ਰਾਜ ਧੀਰਜ ਖੋਹੇਗੇ ਧਰਮ ਪਰਮ ਉਡਿਓ ਜਹਾਂ ਤਾਂ ਪਾਪ ਪਗ ਪਗ ਹੋਹੇਗੇ ਨਿਜ ਸਿੱਖ ਨਾਰ ਗੁਰੂ ਰਮੈ ਗੁਰਦਾਰਾ ਸੋ ਸਿਖ ਸੋਹੇਂਗੇ ਅਵਿਵੇਕ ਔਰ ਵਿਵੇਕ ਕੋ ਨਾ ਵਿਵੇਕ ਬੈਠ ਵਿਚਾਰ ਹੈ ਪੁਨ ਝੂਠ ਬੋਲ ਕਮਾਹੇਂਗੇ ਸਿਰ ਸਾਜ ਬੋਲ ਉਤਾਰ ਹੈ ਬ੍ਰਿਧ ਨਿਰਾਜ ਕਹਾਤ ਮੋ ਛੰਦ ਅਕ੍ਰਿਤ ਕ੍ਰਿਤ ਕਾਰਨੋ ਨਿਤ ਨਿਤ ਹੋਏਗੇ ਤਿਆਗ ਧਰਮ ਨੋ ਤ੍ਰਿਅੰਕੁਨਾਰ ਸਾਧ ਜੋਹੇਂਗੇ ਪਵਿੱਤਰ ਚਿੱਤਰ ਚਿੱਤਰ ਤੰਗ ਬਚਿੱਤਰ ਮਿੱਤਰ ਤੂੰ ਹੈਂਗੇ ਅਮਿੱਤਰ ਮਿੱਤਰ ਭਾਵ ਨੋ ਸੁਮਿੱਤਰ ਅਮਿੱਤਰ ਸੋਹੇਗੇ ਕਲਿਅੰਕ੍ਰਿਤੰ ਕ੍ਰਮਣੋ ਅਪਛ ਪਛ ਜਾਹੇਂਗੇ ਅਕਜ ਕਜਣੋ ਨਰੰਗ ਧਰਮ ਧਰਮ ਪਾਹੇਂਗੇ ਸੋ ਧਰਮ ਧਰਮ ਤੋਏ ਹੈ ਤ੍ਰਿਤੰ ਤਰਾ ਤ੍ਰੇਸ਼ਣੰ ਅਧਰਮ ਪਰਮਣੰ ਤ੍ਰਿਤੰ ਕੋ ਕਰਮ ਕਰਮਣੋ ਕ੍ਰਿਤੰ ਕੇ ਉਲੰਗ ਧਰਮ ਕਰਮਣੋ ਅਧਰਮ ਧਰਮ ਵਿਆਪ ਹੈ ਸੋ ਤਿਆਗ ਜਗ ਜਾਪਣੋ ਅਜੋਗ ਜਾਪ ਜਾਪ ਹੈ ਸੋ ਧਰਮ ਕਰਮਣੰ ਪਇਓ ਅਧਰਮ ਕਰਮ ਨਿਰਪ੍ਰਮੰ ਸੋ ਸਾਧ ਸੰਕਰਤੰ ਚਿਤੰ ਅਸਾਧ ਨਿਰਭਯੰ ਡੁਲੰ ਅਧਰਮ ਨੂੰ ਕ੍ਰਿਤੰ ਸੋ ਧਰਮ ਨੂੰ ਤਜੰ ਪਰ ਹਰਖ ਬਰਖਣੰ ਤਨੰ ਨ ਕਰਖ ਸਰਬਤੋ ਨਿਰਪੰ ਅਕਾਜ ਕਜਨੋ ਕ੍ਰਿਤੰ ਨਿਰਲਜ ਸਰਬਤੇ ਫਿਰੰ ਅਨਰਥ ਬਰਤ ਤੰ ਭੁਵੰ ਨਾ ਅਰਥ ਕਥ ਤੰ ਨਰੰ ਤਰਨ ਰਾਜ ਛੰਦ ਵਰਨ ਹੈ ਅਵਰਨ ਕੋ ਛਾੜ ਹਰ ਸਰਨ ਕੋ ਛਾੜ ਸਭ ਸਾਜ ਕੋ ਲਾਗ ਹੈ ਆਕਾਜ ਕੋ ਤਿਆਗ ਹੈ ਨਾਮ ਕੋ ਲਾਗ ਹੈ ਕਾਮ ਕੋ ਲਾਜ ਕੋ ਛੋਰ ਹੈ ਦਾਨ ਮੁਖ ਮੋਰ ਹੈ ਚਰਨ ਨਹੀਂ ਧਿਆਏ ਹੈ ਦੁਸ਼ਟ ਗਤ ਪਾਏ ਹੈ ਨਰਕ ਕਹਿ ਜਾਏਗੇ ਅੰਤ ਪਛਤਾਏਗੇ ਧਰਮ ਕਹ ਖੋਏਗੇ ਭਾਵ ਕਰ ਰੋਹੇਗੇ ਨਰਕ ਪੁਨ ਬਾਸ ਹੈ ਤਰਾਸ ਜਮ ਤਰਾਸ ਹੈ ਕੁਮਾਰ ਲਲਤ ਛੰਦ ਅਧਰਮ ਕਰਮ ਕਹਿ ਹੈ ਨਾ ਭੂਲ ਨਾਮ ਲੈ ਹੈ ਕਿਸੂ ਨਾ ਦਾਨ ਦੇਹਗੇ ਸੋ ਸਾਧ ਲੂਟ ਲੇਹਗੇ ਨਾ ਦੇਹ ਫੇਰ ਲੈ ਕੈ ਨਾ ਦੇਹ ਦਾਨ ਕੈ ਕੈ ਹਰਿ ਨਾਮ ਕੋ ਨ ਲੈ ਹੈ ਬਸੇਖ ਨਰਕ ਜੈ ਹੈ ਨਾ ਧਰਮ ਠਾੜ ਰਹਿ ਹੈ ਕਰੈ ਨਾ ਜਉਣ ਕਹਿ ਹੈ ਨਾ ਪ੍ਰੀਤ ਮਾਤ ਸੰਗਾ ਅਧੀਨ ਅਰਧੰਗਾ ਅਪਾਛ ਪਾਛ ਪਛੈ ਅਕਛ ਕਾਜ ਕਛੈ ਅਪਾਖ ਬਹਿਣ ਭਾਖੈ ਕਿਸੂ ਨਾ ਕਾਣ ਰਾਖੈ ਅਧਰਮ ਕਰਮ ਕਰ ਹੈ ਨਾ ਤਾਤ ਮਾਤ ਡਰ ਹੈ ਕੁਮੰਤਰ ਮੰਤਰ ਕਹਿ ਹੈ ਸੁਮੰਤਰ ਕੋ ਨ ਲੈ ਹੈ ਅਧਰਮ ਕਰਮ ਕਹਿ ਹੈ ਸੋ ਭਰਮ ਧਰਮ ਖੁਆਇ ਹੈ ਸੋ ਕਾਲ ਫਾਂਸ ਫਾਸਿਆ ਨਿਦਾਨ ਨਰਕ ਬਸ ਹੈ ਕੁਕਰਮ ਕਰਮ ਲਾਗੇ ਸੋ ਧਰਮ ਛਾੜ ਭਾਗੇ ਕਮਾਦ ਨਿਤ ਪਾਪੰ ਵਿਸਾਰ ਸਰਬ ਜਾਪੰ ਸੋ ਮਦ ਮੋਹ ਮਤੇ ਸੋ ਕਰਮ ਕੇ ਕੁਪੱਤੇ ਸੋ ਕਾਮ ਕ੍ਰੋਧ ਰਾਚੇ ਉਤਾਰ ਲਾਜ ਨਾਚੇ ਨਗ ਸਰੂਪੀ ਛੰਦ ਨਾ ਧਰਮ ਕਰਮ ਕਉ ਕਰੈ ਬ੍ਰਿਥਾ ਕਥਾ ਸੁਨੇ ਰਰੈ ਕੋ ਕਰਮ ਕਰਮ ਸੋ ਫਸੈ ਸਤ ਛਾੜ ਧਰਮ ਵਾਨ ਸੈ ਕੁਰਾਨ ਕਾਵ ਨਾ ਪੜੈ ਕੁਰਾਨ ਲੈ ਨਾ ਤੇ ਰੜੈ ਅਧਰਮ ਕਰਮ ਕੋ ਕਰੈ ਸੋ ਧਰਮ ਜਾਸ ਤੇ ਡਰੈ ਤਰਾ ਕੇ ਵਰਣ ਤਾਪਈ ਸੋ ਪਰਮ ਧਰਮ ਕੀ ਗਈ ਗ੍ਰਹਿੰ ਗ੍ਰਹਿੰ ਨਏ ਮਤੰ ਚਲੇ ਭੂੰਗ ਜਥਾ ਤਤੰ ਗ੍ਰਹਿੰ ਗ੍ਰਹਿੰ ਨਏ ਮਤੰ ਪਈ ਤਰੰਗ ਨਈ ਗਤੰ ਅਧਰਮ ਰਾਜ ਤਾ ਲਈ ਨਿਕਾਰ ਧਰਮ ਦੇਸ ਦੀ ਪ੍ਰਬੋਧ ਏਕ ਨਾ ਲਗੈ ਸੁ ਧਰਮ ਅਧਰਮ ਤੇ ਭਗੈ ਕੁਕਰਮ ਪਰ ਚੁਰਿਅੰਗ ਜਗੰ ਸੋ ਕਰਮ ਪੰਖ ਕੈ ਭਗੰ ਪਰਪੰਚ ਪੰਚ ਹੋਏ ਗਡਾ ਅਪਰਪੰਚ ਪੰਖ ਕੈ ਉਡਾ ਕਰਮ ਵਿਚਰ ਤੰਗ ਜਗੰ ਸੋ ਕਰਮ ਸੋ ਪ੍ਰਮੰਗ ਭਗੰ ਰਮਾਨ ਛੰਤ ਸੁਕਰੇ ਤਜ ਹੈ ਕੁਕ੍ਰਿਤ ਭਜ ਹੈ ਭ੍ਰਮਣੁ ਭਰ ਹੈ ਜਸ ਤੇ ਟਰ ਹੈ ਕਰ ਹੈ ਦੁਕ੍ਰਿਤੰ ਰਾਹ ਹੈ ਅਨਰਥੰ ਜਪ ਹੈ ਅਜਪੰ ਕੁਥ ਪੇਣ ਥਪੰ